ਚੌਪਈ ਇੱਕ ਅੰਬਸਟ ਕੇ ਦੇਸ ਨਿਰਪਾਲਾ ਪਦਮੁਨ ਦੇ ਜਾ ਕੇ ਗ੍ਰਹਿ ਵਾਲਾ ਅਪਰਮਾਨ ਤੇ ਪ੍ਰਭਾਪ ਨਿਜੈ ਜਿਹ ਕੋ ਕੋ ਪਟ ਤਰਤ੍ਰਿਯ ਦਿਜੈ ਕੇ ਏਕ ਦਾਸ ਕਰਮਾਹੀ ਜੇ ਸਭ ਸਿਆਮ ਵਰਨ ਕਹੂ ਨਾਹੀ ਨਾ ਮਾਫਿਕ ਸੰਖਿਆ ਤੇ ਰਹਿ ਮਾਨਕ ਜੋਨ ਕਵਨ ਤੇ ਕਹੈ ਚੇਰੀਏ ਕੁਤੀ ਤਾਸੋ ਰਾਤੇ ਜਾ ਕੇ ਹੁਤੀ ਨਾ ਕਛ ਘਟ ਮਹਿ ਮਾਤੇ ਨਾ ਮਾਫਕ ਤਿਨ ਨਾਰ ਬੁਲਾਇਓ ਕਾਮ ਭੋਗ ਮਨ ਖੋਲ ਮਚਾਇਓ ਤਬ ਲਗ ਆਏ ਨਿਰਵਤ ਗਇਓ ਤਹਾਂ ਚੇਰੀ ਰਮਤ ਦਾਸੀ ਸੰਗ ਜਾਹਾਂ ਲਪਟਾਏ ਦਾਸੀ ਤਬ ਗਈ ਚਟਪਟ ਜਾ ਸਗਲ ਸੁਧ ਭਈ ਜਤਨ ਅਵਰ ਕਛ ਹਾਥ ਨਾ ਆਇਓ ਮਾਰ ਦਾਸ ਉਲਟੋ ਲਟਕਾਇਓ ਹਰੇ ਹਰੇ ਤਰ ਆਗ ਜਰਾਈ ਕਾਟਤ ਹੈ ਜਨ ਕਰ ਮਿਮਿਆਈ ਨਿਰਪਤ ਮ੍ਰਿਤਕ ਜਬ ਦਾਸ ਨਿਹਾਰਾ ਅਦਭੁਤ ਹੋਇ ਇਹ ਭਾਂਤਿ ਉਚਾਰਾ ਕਿਉ ਇਹ ਹਨ ਤੈ ਦੀਏ ਲਟਕਾਈ ਕਿਹ ਕਾਰਨ ਤਰ ਆਗ ਜਰਾਈ ਚੇਰੀ ਬਾਤ ਮਿਲੋ ਬੈਦ ਮੋਏ ਏਕ ਨਿਰਪਾਰਾ ਕਰਿਆ ਦਈ ਤਨ ਮੋਏ ਸੁਧਾਰਾ ਮੈਂ ਇਹ ਕਰੀ ਸਾਤਾ ਤੇ ਲੀਜੈ ਸਕਲ ਬ੍ਰਿਥਾ ਸੁਨਿਆਤੇ ਖਈ ਰੋਗ ਇਹ ਕਹਿਓ ਰਾਜ ਮਹਿ ਤਾਤੇ ਮਾਰਦਾਸ ਤੂੰ ਇਹ ਕਹਿ ਕਰਮ ਮੇ ਆਈ ਨਿਪੈ ਖਵਾਵੈ ਤਬ ਤੇ ਦੋਖ ਦੂਰ ਹੋਇ ਜਾਵੈ ਤੇਹ ਨਿਮਿਤ ਯਾ ਕੋ ਮੈਂ ਘਾਇਓ ਮਿਮ ਆਈ ਕੋ ਬਿਵਤ ਬਨਾਇਓ ਜੋ ਤੂੰ ਪਛਨ ਕਰੋ ਤਾਂ ਕੀਜੈ ਨਾ ਤਰ ਛਾੜ ਆਜ ਹੀ ਦੀਜੈ ਜਬ ਇਹ ਭਾਂਤ ਨਿਪਤ ਸੁਨ ਪਾਇਓ ਤਾਹੇ ਬੈਦਨੀ ਕਰ ਠਹਰਾਇਓ ਮਨ ਮੈਂ ਕਹਿਓ ਭਲੀ ਕੀਨੀ ਘਰ ਮੈਂ ਨਾਰ ਰੋਗ ਹਾਦੀਨੀ ਤਨ ਤਨ ਕਹਿ ਤਾਹੇ ਵਖਾਨਾ ਤੇਰੋ ਗੁਣ ਹਮ ਆਜ ਪਛਾਨਾ ਪਛਮ ਦਿਸ ਹਮ ਸੁਨੀ ਬਨਈਤ ਹਮਰੇ ਦੇਸ ਨਾ ਢੂੰਡੀ ਪਈਤ ਤੋਹੇ ਜਾਣਤ ਮੋਹ ਕਾਤ ਬਤਾਈ ਮਿਮ ਆਈ ਇਹ ਦੇਸ ਬਨਾਈ ਕਹਾ ਪਇਓ ਇਕ ਦਾਸ ਸੰਘਾਰਾ ਹਮਰੋ ਰੋਗ ਬਡੋ ਤੈ ਟਾਰਾ ਇਹ ਸ੍ਰੀ ਚਿਤ੍ਰ ਬਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 274 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਬੰਦਰ ਬਸਤਾ ਵਾਸੀ ਜਾਹਾਂ ਹਬਸ਼ੀ ਰਾਏ ਨਰਾਜ ਵਿਤਾਂ ਹਬਸ਼ਮਤੀ ਤਾਕੈ ਘਰ ਰਾਣੀ ਜਨਪੁਰ ਖੋਜ ਚੌਦ ਹੂਆਨੀ ਹਾਸ਼ਮ ਖਾਨ ਪਠਾਨ ਇਕ ਤਾਂ ਜਾਂ ਸਮ ਸੁੰਦਰ ਕੋ ਨਾ ਕਹਾ ਰਾਣੀ ਤਾਹੇ ਨਿਰਖੋ ਰੁਝਾਨੀ ਬਿਰਹ ਬਿਕਲ ਹੋਇ ਗਈ دیਵਾਨੀ ਰਾਣੀ ਜਤਨ ਅਨੇਕ ਬਨਾਏ ਛਾਲ ਬਲ ਸੋ ਗ੍ਰਹਿ ਮਿੱਤਰ ਬੁਲਾਏ ਕਾਮ ਭੋਗ ਤੇ ਸੰਗ ਕਮਾਨਾ ਆਸਨ ਚੁੰਬਨ ਕੀਏ ਪਰਮਾਨਾ ਦੋਹਰਾ ਅਨਕ ਭਾਂਤ ਭਜ ਮਿੱਤਰ ਕਹਾ ਕਰੇ ਰਹੀ ਲਵਟਾਏ ਜਾਨ ਨਿਰਧਨੀ ਪਾਏ ਧਨ ਰਹਿਓ ਹੀ ਸੋ ਲਾਏ ਚਉਪਈ ਤਬ ਰਾਜਾ ਤਾਕੀ ਗ੍ਰਹਿ ਆਇਓ ਨਿਰਖ ਸੇਜ ਪਰ ਪਰਤਾਏ ਰਿਸਾਇਓ ਅਸ ਗਹਿ ਧਇਓ ਹਾਥ ਗਹਿ ਨਾਰੀ ਇਹ ਵਿਦਸੋ ਹਸ ਬਾਤ ਉਚਾਰੀ ਤੈ ਰਾਜਾ ਇਹ ਭੇਦ ਨ ਜਾਣਾ ਬਿਨ ਬੂਝੇ ਅਸ ਕੋਪ ਪਰਮਾਨਾ ਪ੍ਰਥਮੈ ਬਾਤ ਜਾਣੀਐ ਯਾ ਕੇ ਬਹੁਰੋ ਸੁਧ ਲੀਜੈ ਕਛਤਾ ਕੀ ਇਹ ਹੈ ਮਿੱਤਰ ਮਛਿੰਦਰ ਰਾਜਾ ਆਇਓ ਨਿਆਇ ਲਹਣ ਤਵ ਕਾਜਾ ਤਪੱਸਿਆ ਬਲ ਆਇਓ ਇਹ ਠੋਰਾ ਹੈ ਸਭ ਤਪਸਿਨ ਕਾ ਸਿਰ ਮੋਰਾ ਯਾ ਸੰਗ ਮਿੱਤਰਾਚਾਰ ਕਰੀਜੈ ਭੂਤ ਜੁਗਤ ਬਹੁ ਵਿਦ ਤਿਹ ਦੀਜੈ ਭਲੀ ਭਲੀ ਤੋਇ ਕਿਰਿਆ ਸਿਖੈ ਹੈ ਰਾਜ ਜੋਗ ਬੈਠੋ ਗ੍ਰਹਿ ਪੈ ਹੈ ਨਿਰਪ ਏ ਬਚਨ ਸੁਣਤ ਪਗ ਪਰਾ ਮਿਤਰਾ ਚਾਰ ਤਵਨ ਸੰਕਰਾ ਤਾਹੇ ਮਛਿੰਦਰਾ ਨਾਥ ਪਛਾਨਿਓ ਮੂਰਖ ਭੇਵ ਅਭੇਵ ਨਾ ਜਾਣਿਓ ਬਹੁ ਵਿਦ ਤਨ ਪੂਜਾ ਤੇ ਕਰੈ ਬਾਰੰਬਾਰ ਪਾਏ ਪਸ ਪਰੈ ਤਾਹੇ ਸਹੀ ਰਿਖ ਰਾਜ ਪਛਾਨਾ ਸਤ ਵਚਨ ਤ੍ਰੀ ਕਉ ਕਰਿ ਜਾਨਾ ਤਾਹੇ ਮਛਿੰਦਰ ਕਰ ਠਹਿਰਾਇਓ ਤ੍ਰੀ ਕਹ ਸੋਪ ਤਾਹੇ ਉਠ ਆਇਓ ਵਹਾਤਾ ਸੋ ਨਿਤ ਭੋਗ ਕਮਾਵੇ ਮੂਰਖ ਬਾਤ ਨ ਰਾਜਾ ਪਾਵੇ ਇਹ ਛਲ ਸਾਥ ਜਾਰ ਭਜ ਗਇਓ ਅਤ ਬਿਸਮੈ ਰਾਜਾ ਕੋ ਭਇਓ ਤਬ ਰਾਣੀ ਰਾਜਾ ਟਿਗ ਆਈ ਜੋ ਹਾਥ ਅਸ ਬਿਨੈ ਸੁਨਾਈ ਜਿਨ ਨਿਰਭਰਾਜ ਆਪਣਾ ਤਿਆਗਾ ਜੋ ਕਰਨ ਕੇ ਰਸ ਅਨੁਰਾਗਾ ਸੋ ਤੇਰੀ ਪਰਵਾਹ ਨ ਰਾਖੈ ਇਮਰਾਨੀ ਰਾਜਾ ਤਨ ਭਾਖੈ ਸਤ ਸਤ ਤਬ ਰਾਜ ਬਖਾਨਾ ਤਾ ਕੋ ਦਰਸ ਸਫਲ ਕਰਿ ਮਾਨਾ ਭੇਦ ਅਭੇਦ ਜੜ ਕਛੂ ਨਾ ਪਾਇਓ ਤ੍ਰੇ ਸੰਗ ਚੌਗਨ ਨੇਹ ਵਢਾਇਓ ਇਤ ਸ੍ਰੀ ਚਰਿਤ੍ਰ ਵਿਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 275 ਚਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਚੌਪਈ ਸੰਕਰਾਵਤੀ ਨਗਰੇ ਰਾਜਤ ਜਨ ਸੰਕਰ ਕੇ ਲੋਕ ਵਿਰਾਜਤ ਸੰਕਰ ਸੈਨ ਤਹਾ ਕੋ ਰਾਜਾ ਜਾ ਸਮਦੁਤੀਏ ਨਾ ਬਿਦਨਾ ਸਾਜਾ ਸ਼ੰਕਰ ਦੇ ਤਾਕੀ ਬਰਨਾਰੀ ਜਨ ਆਪ ਜਗਦੀਸ਼ ਸਵਾਰੀ ਰੁਦਰਮਤੀ ਦੋਇਤਾ ਤੇ ਸੋ ਹੈ ਸੁਰ ਨਰ ਨਾਗ ਅਸੁਰ ਮਨ ਮੋਹ ਹੈ ਤਾਂ ਛਬੀਲ ਦਾਸ ਤੋ ਛਤਰੀ ਰੂਪਵਾਨ ਛਬਮਾਨ ਅਤਿ ਅਤਰੀ ਤਾਂ ਪਰ ਅਟਕ ਕੁਾਰ ਕੀ ਪਈ ਆਠ ਟੂਕ ਵਾ ਪਰ ਹੋਇ ਗਈ ਦੋਹਰਾ ਲਗਨ ਨਿਗੋਡੀ ਲਗ ਗਈ ਛੁਟ ਛੁਟਾਈ ਨਾਹੇ ਮਤ ਪਈ ਜਨ ਮਦ ਪਿਆ ਮੋਹਿ ਰਹੀ ਮਨ ਮਾਹੇ ਚਉਪਈ ਏਕ ਸਾਚਰੀ ਤਾਂ ਪਠਾਈ ਚਿਤ ਜੋ ਹੁਤੀ ਕਹਿ ਤਾਹੇ ਸੁਨਾਈ ਸੋ ਚਲ ਸਕੀ ਸੱਜਣ ਪਹਿ ਗਈ ਬਹੁ ਵਿਦ ਤਾਹੇ ਪ੍ਰਬੋਧਿਤ ਭਈ ਅੜਿਲ ਤਵੈ ਛਬੀਲੋ ਛੈਲ ਤਹਾਂ ਚਲ ਆਇਓ ਰਮਿਓ ਤਰਨ ਬਹੁ ਭਾਂਤ ਕੁਾਰ ਸੁਖ ਪਾਇਓ ਲਪਟ ਲਪਟ ਕਰ ਜਾਏ ਪੀਰ ਵੈ ਭੁਜਨ ਭਾਰ ਹੋ ਦ੍ਰਿੜ ਆਸਨ ਦੈ ਰਹਿਓ ਨਾ ਇਤੁਤ ਜਾਤ ਕਾਰ ਦੋਹਰਾ ਏਕ ਸੁਗਰ ਦੂਜੇ ਤਰਨ ਤ੍ਰਿਤੀਏ ਸੁੰਦਰ ਮੀਤ ਬਸਿਓ ਰਾਹਤ ਨਿਸ ਦਿਨ ਸਦਾ ਪਲ ਪਲ ਚਿਤ ਜਿਮ ਚੀਤ ਚਉਬਈ ਇਕ ਦਿਨ ਮਿਤ ਇਮ ਬਚਨ ਬਖਾਨਾ ਤਵ ਪਿਤ ਕੇ ਖਉ ਤਰਾਸ ਤਰਸਾਨਾ ਜੋ ਤੋਇ ਭਜਤ ਨਿਰਪਤ ਮੋਹਿ ਪਾਵੈ ਪਗਰ ਕਾਲ ਕੇ ਤਾਮ ਪਠਾਵੈ ਬਿਹਾਸ ਕੁਾਰ ਅਸਤਾਹਿ ਬਖਾਨਾ ਤੈ ਇਸਤ੍ਰਿਨ ਕੇ ਚਿਤ ਨਾ ਜਾਣਾ ਪੁਰਖ ਭੇਖ ਤੋਇ ਸੇਜ ਬੁਲਾਉ ਤਉ ਮੈਂ ਤੁਮਰੀ ਯਾਰ ਕਹਾਉ ਰੋਮ ਨਾਸਨੀ ਤਾਹੇ ਲਗਾਈ ਸਕਲ ਤੇ ਦੂਰ ਕਰਾਈ ਕਰਮੈ ਤਾਹੇ ਤੰਬੂਰਾ ਦੀਆ ਗਾਇਨ ਭੇਸ ਸੱਜਣ ਕੋ ਕੀਆ ਪਿਤ ਬੈਠੇ ਤਿਹ ਬੋਲ ਪਠਾਇਓ ਭਲੇ ਭਲੇ ਗੀਤਾਨ ਗਵਾਇਓ ਸੁਨ ਤੁਨ ਨਾਦ ਰੀਜ ਨਿਰਪ੍ਰਯੋ ਭਲੀ ਭਲੀ ਗਾਇਨ ਇਹ ਕਹਿਓ ਸ਼ੰਕਰ ਦੇ ਇਹ ਭਾਂਤ ਉਚਾਰੀ ਸੁਨ ਗਾਇਨ ਤੈ ਬਾਤ ਹਮਾਰੀ ਪੁਰਖ ਭੇਸ ਤਰ ਤੁਮ ਨਿਤ ਆਈਓ ਏ ਠਾਂ ਗੀਤ ਮਧੁਰ ਧੁਨ ਗਈਓ ਯੋ ਸੁਨ ਪੁਰਖ ਭੇਸ ਤਿਨ ਤਰਾ ਪ੍ਰਾਚੀ ਦਿਸ਼ਾ ਚਾਂਦ ਜਨ ਚਰਾ ਸਕਲ ਲੋਗ ਇਸਤਰੀ ਤਿਹ ਜਾਣੈ ਤ੍ਰਿਆ ਚਰਿਤਰ ਨਾ ਮੂੜ ਪਛਾਨੈ ਅੜੇਲਮ ਮਿੱਤਰ ਪੁਰਖ ਕੋ ਭੇਸ ਤਰੇ ਨਿਤ ਆਵੀ ਓਨ ਕੁਾਰ ਸੋ ਕਾਮ ਕਲੋਲ ਕਮਾਵੀ ਕੋ ਨ ਤਾਕੈ ਰੋਗਤ ਗਾਇਨ ਜਾਣ ਕੈ ਹੋ ਤ੍ਰਿਆ ਚਰਿਤਰ ਕਾ ਮੂੜ ਨਾ ਸਕੈ ਪਛਾਨ ਕੈ ਦੋਹਰਾ ਏ ਛਲ ਸੋ ਤਾਸੋ ਸਦਾ ਨਿਸ ਦਿਨ ਕਰਤ ਬਿਹਾਰ ਦਿਨ ਦੇਖਤ ਸਭ ਕੋ ਛਲੈ ਕੋ ਨ ਸਕੈ ਵਿਚਾਰ ਚਉਪੇ ਸ਼ੰਕਰ ਦੇਵ ਨਾ ਤਾਹੇ ਪਛਾਨੈ ਦੋਹਿਤਾ ਕੀ ਗਾਇਨ ਤੇ ਮਾਨੈ ਅਤ ਸਿਆਨਪ ਤੇ ਕੈਫਨ ਖਾਵੈ ਮਹਾਮੂੜ ਨਿਤ ਮੂਡ ਮੁੰਡਾਵੈ ਕਹਾ ਭਇਓ ਜੋ ਚਤੁਰ ਸੇ ਪੂਰ ਭਾਂਗ ਭੌਂਦੂ ਨਾ ਚੜਾਇਸ ਅਮਲੀ ਭਰੋ ਖਤਾ ਜੋ ਨਾ ਖਾਵੇ ਮੂਣ ਮੂਣ ਸੋਭਨ ਕੋ ਜਾਵੇ ਸ਼ੰਕਰ ਸੈਨ ਨਿਰਪੈ ਅਸ ਛਲਾ ਕਹਾ ਕੀਏ ਚਿਰਤ ਸ਼ੰਕਰਾ ਕਲਾ ਤੇ ਗਾਇਨ ਕੀ ਦੋਤਾ ਗਨਿਓ ਮੂਰਖ ਭੇਦ ਭੇਦ ਨ ਜਨਿਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 276 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ ਅੜਿਲ ਸ਼ਹਿਰ ਮੁਰਾਦਾਬਾਦ ਮੁਗਲ ਕੀ ਚੰਚਲਾ ਹੀਨ ਕਰੀ ਜੇ ਰੂਪ ਚੰਦਰਮਾ ਕੀ ਕਲਾ ਰੂਪਮਤੀ ਤਾਕੇ ਸਮਸੋਈ ਜਾਣੀਐ ਹੋ ਤਿਹ ਸਮਾਨ ਤਿਹ ਲੋਕ ਨ ਔਰ ਪਰਮਾਨੀਐ ਚੌਪਈ ਦੂਸਰੇ ਏਕ ਤਿਸੀ ਕੀ ਨਾਰੀ ਤਿਹ ਸਮਹੋਤ ਨਾ ਤਾਹੇ ਪਿਆਰੀ ਤਿਨਹਿ ਜਾਣ ਰੋਸ ਜੀ ਠਾਨੋ ਔਰ ਪੁਰਖ ਸੰਗ ਕੀਆ ਜਰਾਨੋ ਦੋਰਾ ਜੈਸੇ ਵਾਤ੍ਰੀ ਕੀ ਹੁਤੀ ਸਭ ਤਨ ਕੀ ਅਨੁਹਾਰੇ ਤੈਸੋ ਹੀ ਤਿਨ ਖੋਜ ਨਰ ਤਿਹ ਸੰਗ ਕੀਆ ਪਿਆਰ ਚਉਪਈ ਤ੍ਰਿਏ ਇੱਕ ਦਿਨ ਤਿਹ ਧਾਮ ਬੁਲਾਇਸ ਕਾਉ ਕੇਲ ਤੇ ਸੰਗ ਕਮਾਇਸ ਸਭ ਤੈ ਫਾਸ ਡਾਰ ਗਰ ਮਾਰਿਓ ਜੈ ਮੁਗਲ ਤਨ ਐਸੋ ਚਾਰਿਓ ਅਦਭੁਤ ਬਾਦ ਨਾਥਿਕ ਪਈ ਤੁਮਰੀ ਨਾਰ ਪੁਰਖ ਵਹਿ ਗਈ ਐਸੀ ਬਾਤ ਸੁਣੀ ਨਹਿ ਘੇਰੀ ਜੋਗਤ ਭਈ ਨਾਰ ਕੀ ਤੇਰੀ ਸੁਨੇ ਬਚਨ ਚੱਕਰ ਤੇ ਜੜ ਪਇਓ ਉਠਦੇ ਆਪ ਬਿਲੋਕਨ ਗਇਓ ਤਾਕੇ ਲਿੰਗ ਛੋਰ ਜੋ ਲਾਹਾ ਕਹਿਓ ਭਇਓ ਜੋ ਮੋਏ ਤ੍ਰਿਏ ਕਹਾ ਅਤ ਚਿੰਤਾ ਤੁਰ ਚਿਤ ਮਹਿ ਪਇਓ ਬੂੜ ਸੋਗ ਸਾਗਰ ਮਹਿ ਗਇਓ ਐ ਇਲਾਹਾ ਤੈ ਇਹ ਕਸ ਕੀਨਾ ਇਸਤਰੀ ਕਉ ਮਾਨਸ ਕਰ ਦੀਨਾ ਯਾ ਮੋਕੋ ਥੀ ਅਦਕ ਪਿਆਰੀ ਆਵੇ ਦੈ ਪੁਰਖ ਕਰ ਡਾਰੀ ਦੂਸਰ ਨਾਰ ਸਹਿ ਦੈ ਡਾਰੂ ਭੇਦ ਨਾ ਦੂਸਰ ਪਾਸ ਉਚਾਰੂ ਨਿਸ਼ਚੈ ਬਾਤ ਇਹ ਠਾਰਈ ਪਹਿਲੀ ਨਾਰਤ ਸੈ ਲੈ ਦਈ ਭੇਦ ਅਭੇਦ ਜੜ ਕਛੂ ਨਾ ਪਾਇਓ ਏ ਸਰ ਆਪਣੋ ਮੂਡ ਮੁੰਡਾਇਓ ਦੋਹਰਾ ਪੁਰਖ ਭਈ ਨਿਜ ਨਾਰ ਲੈ ਤਾਹੇ ਦਈ ਨਿਜ ਨਾਰੀ ਭੇਦ ਭੇਦ ਕੀ ਬਾਤ ਕਹੋ ਸਕਾ ਨਾ ਮੂੜ ਵਿਚਾਰੇ ਚਉਪਈ ਇਸਤਰੀ ਪੁਰਖ ਭਈ ਠਹਿਰਾਈ ਇਸਤਰੀ ਤਾ ਕਹ ਦਈ ਬਨਾਈ ਦੁਤੀਆ ਨਾ ਪੁਰਖਾ ਭੇਦ ਜਤਾਇਓ ਇਹ ਛਲ ਆਪਣੋ ਮੂੰਡ ਮੁੰਡਾਇਓ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 277 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੂ ਚੌਪਈ ਸ਼ਾਰ ਜਹਾਨਾ ਬਾਦ ਬਸ ਜਹਾ ਸ਼ੈ ਜਹਾਂ ਜੂ ਰਾਜ ਕਰਤਤਾ ਦੁਹ ਤਾਰਾਏ ਰੋਸ਼ਨਾ ਤਾਕੇ ਔਰ ਨਾਰ ਸਮਰੂਪ ਨਾ ਵਾਕੇ ਸ਼ਾਹ ਜਹਾਂ ਜਬ ਹੀ ਮਰ ਗਏ ਔਰੰਗਸ਼ਾਹ ਪਾਤਸ਼ਾਹ ਭਏ ਸੈਫਦੀਨ ਸੰਗ ਜਾ ਕੋ ਪਿਆਰਾ ਪੀਰ ਆਪਨ ਕਰਤਾ ਹੈ ਵਿਚਾਰਾ ਤਾਕੇ ਸੰਗ ਰੋਸ਼ਨਾ ਰਾਈ ਵਿਵਿਦ ਵਿਦਨ ਤਨ ਪ੍ਰੀਤ ਪੁਜਾਈ ਕਾਮ ਭੋਗ ਤੇ ਸੰਗ ਕਮਾਇਓ ਤਾਹ ਪੀਰ ਆਪਨੋ ਠਹਿਰਾਇਓ ਔਰੰਗਸ਼ਾਹ ਭੇਦ ਨਾ ਜਾਣੈ ਵਹਿ ਮੁਰੀਦ ਪਈ ਤੇ ਮਾਨੈ ਪੀਰ ਸਮਝਤੇ ਭੋਗ ਕਮਾਵੇ ਪੀਰ ਭਾਗ ਸਭ ਹੂਨ ਸੁਣਾਵੇ ਇੱਕ ਦਿਨ ਪੀਰ ਗਇਓ ਆਪਣੇ ਘਰ ਤਾਹੇ ਬਿਨਾ ਤੇ ਪਰਤ ਨਾ ਛਿਨ ਕਰ ਰੋਗਨ ਤਨ ਆਪਣੇ ਠਾਰਾਈ ਵਾਪਹਿ ਬੈਠ ਸਾਂਢਣੀ ਆਈ ਤਾਂ ਕੇ ਰਹਤ ਬਹੁਤ ਦਿਨ ਪਈ ਬੌਰ ਸ਼ਹਿਰ ਦਿੱਲੀ ਮਹਿ ਗਈ ਭਈ ਅਰੋਗਨ ਭਾਖ ਅਨਾਈ ਬਾਦ ਭੇਦ ਕੀ ਕਿਨੂ ਨਾ ਪਾਈ ਪ੍ਰਾਤ ਭੈ ਇਹ ਭਾਂਤ ਉਚਾਰੀ ਰੋਗ ਵਡਾ ਪ੍ਰਭ ਹਰੀ ਹੁਮਾਰੀ ਬੈਦਨ ਅਜ ਕੇ ਨਾਮ ਦੇ ਲਾਇਓ ਭੇਦ ਭੇਦ ਨਾ ਆਉ ਰੰਗ ਪਾਇਓ ਇਤ ਸ੍ਰੀ ਚਰਿਤ੍ਰ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 278 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ